Girl, you like an explosion, explosion. Well, you don't know. Roads get alongside, me outside. I lead the combination that's enough for all pretty girl them. What you doing? ਸਾਵਲਾ ਤੇ ਤਿੱਖੇ ਤੇਰੇ ਨੈਣ ਕਾਲੀ ਜ਼ੁਲਫਾਂ ਨੇ ਲੁੱਟ ਲਿਆ ਚੈਨ kamar ਵਾਂਗਰਾ ਕਮਰ ਵੱਲ ਖਾਵੇ ਜਦੋਂ ਹੱਸਦੀ ਤੇ ਦਿਨ ਚੜ ਜਾਵੇ ਕਿਤੇ ਵੇਖਿਆ ਨਜ਼ਾਰਾ ਨਾ ਮੈਂ ਹੋ ਜਾਇਆ ਪਿਆਰਾ ਮੇਰੇ ਦਿਲ ਦਾ ਤੇ ਲੁੱਟ ਲਿਆ ਚੈਨ ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ ਲੱਗਦੀ ਏ ਤੂੰ ਸਣ ਤੇਰਾ little combination baby gum eyes on you ਸਣ ਤੇਰਾ little combination baby Girl, you're like an explosion, dynamite. Give ਸੋਹਣੀ ਲੱਗਦੀ ਏ girl, I make you mine. Girl, you're like an explosion. Hold it tight, that's all I did, that's all I got. Girl, you blow my mind. Girl, you're like an explosion. could be you gotta make your mind Girl, you like an explosion. All the tight, that's all I didn't decide it after, girl, you blow my mind. ਅਯੋ ਗੱਡੀ ਨੂੰ ਲਵਾ ਲੈਣੀ ਤੂੰ ਸ਼ੀਸ਼ੇ ਹੁਣ ਕਾਲੇ ਤੇ ਹੁਸਨ ਨੂੰ ਜੱਗ ਤੋਂ ਛੁਪਾ ਲੈ ਅੱਖੀਆਂ ਦੇ ਤੀਰ ਜਾਂਦੇ ਸੀ ਨਾ ਸਾਡਾ ਚੀਰ ਕਾਲਾ ਚਸ਼ਮਾ ਤੂੰ ਅੱਖੀਆਂ ਤੇ ਲਾਲ ਭੁੱਲ ਵਾਲਾ ਨਹੀਂ ਤੂੰ ਸ਼ੀਸ਼ੇ ਹੁਣ ਕਾਲੇ ਤੇ ਹੁਸਨ ਨੂੰ ਜੱਗ ਤੋਂ ਛੁਪਾ ਲੈ ਅੱਖੀਆਂ ਦੇ ਤੀਰ ਜਾਂਦੇ ਸੀ ਨਾ ਸਾਡਾ ਚੀਰ ਕਾਲਾ ਚਸ਼ਮਾ ਤੂੰ ਅੱਖੀਆਂ ਤੇ ਲਾ ਲੈ ਜਿਸ ਦਿਨ ਦੀ ਤੂੰ ਹੋਈ ਏ ਜਵਾਨ ਤੇਰੇ ਹੋ ਗਏ ਨੇ ਮਾਪੇ ਪਰੇਸ਼ਾਨ ਭਾਵੇਂ ਰੱਖ ਲੈਣ ਤੈਨੂੰ ਲੁਕਾ ਕੇ ਰੱਖ ਸਕਦੇ ਨਹੀਂ ਮੇਰੇ ਤੋਂ ਬਚਾ ਕੇ ਮੇਰੇ ਸੁਣੇਗੀ ਤੂੰ ਗਾਣੇ ਲਾ ਕੇ ਡੈਡੀ ਨੂੰ ਬਹਾਨੇ ਨਹੀਂ ਤੂੰ ਬਣ ਕੇ ਰਵੇਂਗੀ ਮੇਰੀ ਫੈਨ ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ ਸੋਹਣੀ ਲੱਗਦੀ ਏ ਤੂੰ ਸਣ ਤੇਰਾ little combination baby gum eyes on you ਸਣ ਤੇਰਾ little combination baby Girl, you like an explosion, dynamite. In me, Sony, like a day, you gotta make your mind. Girl, you like an explosion, Hold that tight, that's all I didn't decide it after, girl, you blow my mind. Hey yo, pata laga like a corny looking so hot, girl. Like a big Katrina, just the way that you walk, girl. And them in the killer message on the abort, girl. And every single night, Booty tu puerta que baby Eddie Habibi Girl, you just a fire, can the men no habibi All you wanna tell me, baby, how much you need me And every single night, girl, you like an explosion ਲੱਗਦੀ ਏ ਸੋਨੇ ਦੀ ਤੂੰ ਜਾ ਕੇ ਹੁਸਨ ਤੇਰਾ ਏ ਸਾਡੀ ਜਾਨ ਤੋਂ ਮਹਿੰਗਾ ਤੇਰਾ ਰੱਖ ਲਈਏ ਕਿਵੇਂ ਮੁੱਲ ਪਾ ਕੇ ਲੱਗਦੀ ਏ ਸੋਨੇ ਦੀ ਤੂੰ ਬੇਬੀ ਡਾਲ ਮੈਨੂੰ ਨਹੀਂ ਜੇ ਜਿੰਦਾ ਰੂਪ ਜਮਗਾ ਕੇ ਹੁਸਨ ਤੇਰਾ ਏ ਸਾਡੀ ਜਾਨ ਤੋਂ ਮਹਿੰਗਾ ਤੇਰਾ ਰੱਖ ਲਈਏ ਕਿਵੇਂ ਮੁੱਲ ਪਾ ਕੇ ਭਾਵੇਂ ਵਿਕ ਜਾਣੇ ਅੱਜ ਮੇਰੇ ਸਾਹ ਮੇਰੀ ਬਣ ਜਾ ਤੂੰ ਰਾਣੀ ਦੀ ਨੀ ਜਵਾਨੀ ਹੁਣ ਛੇਤੀ ਛੇਤੀ ਕਰ ਲੈ ਤੂੰ ਪਲਾਨ ਹੁਸਨ ਤੇਰਾ ਲੀਟਲ ਕੰਬੀਨੇਸ਼ਨ ਬੇਬੀ ਸੋਹਣੀ ਲੱਗਦੀ ਏ ਤੂੰ ਹੁਸਨ ਤੇਰਾ ਲੀਟਲ ਕੰਬੀਨੇਸ਼ਨ ਬੇਬੀ ਕਮਾ